ਚੌਪਈ ਅਸ਼ਟ ਨਦੀ ਜੇ ਠਾਂ ਮਿਲ ਗਈ ਬਹਤੀਅਤ ਜੋਰ ਸੋ ਭਈ ਠੱਟਾ ਸ਼ਹਿਰ ਬਸਿਓ ਤਾ ਭਾਰੋ ਜਾਨ ਬਿਦ ਦੂਸਰ ਸਵਰਗ ਸੁਧਾਰੋ ਦੋਹਰਾ ਤਾਹਾਂ ਧਾਮ ਪਾਦਸ਼ਾਹ ਕੇ ਜਲਣ ਨਾਮਾ ਪੂਤ ਸੂਰਤ ਸੀਰਤ ਮੈਂ ਅਧਿਕ ਬਿਦਨ ਸਜੋ ਸਪੂਤ ਜੋ ਅਬਲਾ ਤਾ ਕੋ ਲਖੈ ਰੀਜ ਰਹਿ ਮਨਵਾਹੇ ਗਿਰੈ ਮੂਰਛ ਨਾ ਹੋਇ ਤਰਨ ਤਨਕ ਰਹਿ ਸੁਧ ਨਾਹੇ ਸ਼ਾਹ ਜਲਾਲ ਸ਼ਿਕਾਰ ਕੋ ਇੱਕ ਦਿਨ ਨਿਕਸਿਓ ਆਏ ਮਿਰਗਿਆਂ ਕੋ ਮਾਰਤ ਭਇਓ ਤਰਨ ਤੁਰੰਗ ਤਵਾਏ ਚੌਬਈ ਇੱਕ ਮਿਰਗ ਆਗੇ ਤੇ ਆਇਓ ਤੇ ਪਾਛੇ ਤਿੰਨ ਤੁਰੈ ਤਵਾਇਓ ਛੋਰ ਸਹਿਨ ਐਸੇ ਵਤਾਇਓ ਸ਼ਹਿਰ ਬੂਬਨਾ ਕੇ ਮਹਿ ਆਇਓ ਅਦਕ ਤ੍ਰਿਖਾ ਜਬ ਤਾਹੇ ਸੰਤਾਇਓ ਬਾਗ ਬੂਬਨਾ ਕੇ ਮਹਿ ਆਇਓ ਪਾਣੀ ਉਤਰ ਅਸਵ ਤੇ ਪੀਓ ਤਾਕੋ ਤਬ ਨਿੰਦਰਹਿ ਗਹਿ ਲਿਓ ਤਬ ਤਹ ਸੋਏ ਰਹੋ ਸੁਖ ਪਾਈ ਭਈ ਸਾਂਝ ਅਬਲਾ ਤਹ ਜਾਈ ਅਮਿਤ ਰੂਪ ਜਬ ਤਾਹੇ ਨਿਹਾਰਿਓ ਹਾਰਿ ਹਰਿ ਸਰ ਤਾਕੇ ਤਨ ਮਾਰਿਓ ਤਾਕੋ ਰੂਪ ਹੀਰ ਬਸ ਪਈ ਬਿਨ ਧਾਮਨ ਚੇਰੀ ਹੋਵੇ ਗਈ ਤਾਕੀ ਲਗਨ ਚਿਤ ਮੈਂ ਲਾਗੀ ਨੀਂਦ ਭੂਖ ਸਿਗਰੀ ਤੇ ਭਾਗੀ ਦੋਰਾ ਜਾ ਕੇ ਲਾਗਤ ਚਿਤ ਮੈਂ ਲਗਨ ਪਿਆ ਕੀ ਆਨ ਲਾਜ ਭੂਖ ਭਾਗਤ ਸਭੈ ਬਿਸਰਤ ਸਗਲ ਸਿਆਨ ਜਾ ਦਿਨ ਪੀ ਪਿਆਰੋ ਮਿਲੈ ਸੁਖ ਉਪਜਤ ਮਨ ਮਾਹੇ ਤਾ ਦਿਨ ਸੋ ਸੁਖ ਜਗਤ ਮੈਂ ਹਰਪੁਰ ਹੂ ਮੈਂ ਨਾਹੇ ਜਾ ਕੇ ਤਨ ਬਿਰਹਾਵਸੈ ਲਗਤ ਤਿਸੀ ਕੋ ਪੀਰ ਜੈਸੇ ਚੀਰਹਿ ਰੌਲ ਕੋ ਪਰਤ ਕੋਲ ਪਰ ਪੀਰ ਬੂਬਨਾ ਬਾਚ ਕੌਣ ਦੇਸ ਏ ਸਵਰਜ ਤੂੰ ਕੌਣ ਦੇਸ ਕੋ ਰਾਵ ਕਿਉ ਆਇਓ ਇਹ ਠੌਰ ਤੂੰ ਮੋਖਾ ਭੇਦ ਬਤਾਵ ਜੱਲੂ ਬਾਚ ਚੌਪਈ ਠੱਟਾ ਦੇਸ ਏ ਸਵਰ ਮੈਂ ਜਾਇਓ ਖਿਲਤਾ ਖੇਟਕ ਏ ਠਾਂ ਆਇਓ ਪੀਤ ਪਾਣ ਹਾਰਿਓ ਸਵੈ ਗਇਓ ਅਬ ਤੁਮਰੋ ਦਰਸ਼ਨ ਮੋਇ ਭਇਓ ਦੋਰਾ ਹੀਰ ਰੂਪ ਤਾਕੋ ਤਰਨ ਬਸ ਵੈ ਗਈ ਪ੍ਰਬੀਨ ਜੈਸ ਬੂੰਦ ਕੀ ਮੇਘ ਜਿਉ ਹੋਤ ਨਦੀ ਮੈਂ ਲੀਨ ਪ੍ਰੀਤ ਲਾਲ ਕੀ ਔਰ ਬਸੀ ਬਿਸਰੀ ਸਕਲ ਸਿਆਨ ਗਿਰੀ ਮੂਰਛਨਾ ਹੈ ਤਰਨ ਵਿਧੀ ਬਿਰਹ ਕੇ ਬਾਨ ਸੋਰਠਾ ਰਕਤ ਨਾ ਰਿਓ ਸਰੀਰ ਲੋਕ ਲਾਜ ਬਿਸਰੀ ਸਕਲ ਅਬਲਾ ਪਈ ਅਧੀਰ ਅਮਿਤ ਰੂਪ ਵੀ ਕੋ ਨਿਰਖੇ ਚਉਪਈ ਜਾ ਦਿਨ ਮੀਤ ਪਿਆਰੋ ਪਈਐ ਤੌਣ ਘਰੀ ਉੱਪਰ ਬਲ ਜਈਐ ਮੇਰਾ ਬੱਧੀ ਚੇਰੀ ਤੇ ਭਈ ਬਿਸਰ ਲਾਜ ਲੋਗਨ ਕੀ ਗਈ ਦੋਹਰਾ ਨਿਰਖ ਬੂਬਨਾ ਬਸ ਪਈ ਪਰੀ ਬਿਰਹਾ ਕੀ ਫਾਸ ਭੂਖ ਪਿਆਸ ਭਾਜੀ ਸਕਲ ਬਿਨ ਦਾਮਨ ਕੀ ਦਾਸ ਬੱਤੀ ਸਭ ਹਰਨ ਤਰੀ ਕਰੈ ਸੋਹਰਾ ਸਜਤ ਸਿੰਗਾਰ ਨਾਗ ਛਡਾਵਤ ਆਪਨੂ ਪੀ ਕੋ ਹੇਤ ਪਿਆਰ ਤੀ ਪਿਆ ਕੇ ਚਿਤ ਮੈਂ ਐਸੋ ਲਾਗਿਓ ਨੇਹ ਭੂਖ ਲਾਜ ਤਨ ਕੀ ਗਈ ਦੂਹਨ ਬਿਸਰਿਓ ਗ੍ਰਹਿ ਸੋਈਆ ਬੀਨ ਸਕੈ ਬਿਗਸੈ ਨਾ ਕਾਉ ਸੋ ਲੋਕ ਕੀ ਲਾਜ ਵਿਦਾ ਕਰ ਰਾਖੈ ਬੀਰੀ ਚ ਬਾਤ ਨਾ ਬੈਠ ਸਕੈ ਬਿਲ ਮਹਿ ਨਹਿ ਬਾਲ ਹਹਾ ਕਰ ਭਾਖੈ ਇੰਦਰ ਕੋ ਰਾਜ ਸਮਾਜਨ ਸੋ ਸੁਖ ਛਾਰ ਛਨੇਕ ਬਿਖੈ ਦੁਖ ਗਾਖੈ ਤੀਰ ਲਗੋ ਤਰਵਾਰ ਲਗੋ ਨਾ ਲਗੋ ਜਿਨ ਕਾਹੂ ਸੋ ਕਾਹੂ ਕੀ ਆਖੈ ਦੋਹਰਾ ਹੀਰ ਭੂਨਾ ਕੋ ਤਰਨ ਲੋੜਤ ਮਾਤ ਅਧੀਰ ਚਤੁਰਤੀ ਚੀਨਤ ਪਈ ਪਿਆ ਬਿਰਹਾ ਕੀ ਪੀਰ ਚਉਪਈ ਯਾ ਕੀ ਲਗਨ ਕਿਸੂ ਸੋ ਲਾਗੀ ਤਾਤੇ ਭੂਖ ਪਿਆਸ ਸਭ ਭਾਗੀ ਤਾਤੇ ਬੇਗ ਉਪਾਇਐ ਕਰੀਐ ਜਾਤੇ ਸਗਰੋ ਸ਼ੋਕ ਨਿਵਰੀਐ ਹਿਰਦੈ ਮੰਤਰੇ ਭਾਂਤ ਵਿਚਾਰਿਓ ਨਿਜ ਪਤ ਸੋ ਇਹ ਭਾਂਤ ਉਚਾਰਿਓ ਸੁਤਾ ਤਰਨ ਤੁਮਰੇ ਗ੍ਰਹਿ ਪਈ ਤਾਂ ਕੀ ਕਰਨ ਸਗਾਈ ਲਈ ਜਾ ਕੋ ਅਦਕ ਸੋਮਬਰ ਕਹਿ ਹੈ ਬੜੇ ਬੜੇ ਰਾਜਾਨ ਬੁਲਾਏ ਹੈ ਦੁਹਤਾ ਦ੍ਰਿਸ਼ ਸਵਨ ਪਰ ਕਰ ਹੈ ਜੋ ਚਿਤ ਰੁਚੇ ਤਿਸੀ ਕਾ ਵਰ ਹੈ ਭਇਓ ਪ੍ਰਾਤ ਯਹ ਬਿਉਤ ਬਨਾਇਓ ਪੁਰਬਾਸਨ ਸਭ ਹੀਨ ਬੁਲਾਇਓ ਦੇਸ ਦੇਸ ਵੋ ਦੂਤ ਪਠਾਏ ਨਰਪਤ ਸਭ ਠੌਰਨ ਤੇ ਆਏ ਦੋਹਰਾ ਤੌਣ ਬਾਗ ਮੈਂ ਨਿਤ ਪ੍ਰਤ ਕਰਤ ਪੈ ਆਨ ਸ਼ਾਹ ਜਲਾਲ ਕੋ ਰਹਿਣ ਬਸੈ ਗ੍ਰਹਿ ਆਨ ਚਉਪਈ ਐਸੀ ਪ੍ਰੀਤ ਦੂ ਮੈਂ ਪਈ ਦੂਹਨ ਬਿਸਰ ਸਕਲ ਸੁਧ ਗਈ ਕਮਲ ਨਾਭ ਕੀ ਛਾਪਹਿ ਚਨਿਯਤ ਟੂਕ ਦੋ ਪ੍ਰੀਤ ਤਾਰ ਇੱਕ ਜਨੀਅਤ ਦੋਹਰਾ ਭਇਓ ਪ੍ਰਾਤ ਪਿਤ ਬੂਬਨਾ ਰਾਜਾ ਲੈ ਬੁਲਾਏ ਆਗਿਆ ਦੋਹਤਾ ਕੋ ਦਈ ਰੁਚੈ ਬਰੋ ਤਿਹ ਜਾਏ ਚਉਪਈ ਯਹ ਸਕੇ ਤਹਾਂ ਬਾਦ ਆਈ ਸ਼ਾਹ ਜਲਾਲਹਿ ਲਿਓ ਬੁਲਾਈ ਜਬ ਸੋ ਦ੍ਰਿਸ਼ਟ ਤਬੂ ਪਰ ਕਰਹੁ ਕੂਲਨ ਕੀ ਮਾਲਾ ਔਰ ਡਰਹੁ ਚੜ ਵਿਵਾਨ ਦੇਖਣ ਰਿਪ ਗਈ ਦ੍ਰਿਸ਼ਟ ਕਰਤ ਸਭ ਹਨ ਪਰ ਭਈ ਜਬ ਤੇ ਸਾਹ ਜਲਾਲ ਨਿਹਾਰਿਓ ਫੂਲ ਹਾਰ ਤਾਕੇ ਔਰ ਡਾਰਿਓ ਪਾਂਤ ਪਾਂਤ ਤਬ ਬਾਜਨ ਬਾਜੇ ਜਨਿਤ ਸ਼ਾਹ ਜੱਲੂ ਕੇ ਗਾਜੇ ਸਭ ਨਿਰਪ ਬੱਕਰ ਫੂਕ ਵਹਿ ਗਏ ਜਾਨ ਗਲੂਟ ਵਿਧਾਤਾ ਹੈ ਲੈ ਦੋਹਰਾ ਭੂਖ ਬਕਤਰ ਭੇ ਸਭ ਨਿਰਵਤ ਗਏ ਆਪਣੇ ਗ੍ਰਹਿ ਜੱਲੂ ਬੂਬਨਾ ਕੋ ਤਬੈ ਅਦਕ ਬੜਤ ਭਇਓ ਨੇਹ ਚਉਪਈ ਇਹ ਛਲ ਸੋ ਅਵਲਾ ਕਰ ਆਈ ਜਾਨ ਕੇ ਰੰਕ ਨਵੋ ਨਿਤ ਪਾਈ ਐਸੇ ਬਸ ਤਰਨੀ ਹੋਇ ਗਈ ਮਾਨੋ ਸ਼ਾਹੋ ਲੈ ਪਈ ਦੋਰਾ ਅਰਨ ਬਸਤਰ ਅਤ ਕ੍ਰਾਂਤ ਤੇ ਤਰਨ ਤਰਨ ਕੋ ਪਾਏ ਪਾਂਤ ਪਾਂਤ ਭੋਗਣ ਭਇਓ ਤਾਹੇ ਗਰੇ ਸੋ ਲਾਏ ਚਉਪਈ ਐਸੀ ਪ੍ਰੀ ਦੁਹ ਕੀ ਲਾਗੀ ਜਾ ਕੋ ਸਭ ਗਾਵਤ ਅਨੁਰਾਗੀ ਸੋਤ ਜਗਤ ਡੋਲਤ ਹੀ ਮਗ ਮੈਂ ਜਾਹਿਰ ਭਈ ਸਗਲ ਹੀ ਜਗ ਮੈਂ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 103 ਚਰਿਤ੍ਰ ਸਮਾਪਤ ਮਸਤ ਸੋਭ ਮਸਤ ਅਪਜੂ ਦੋਹਰਾ ਇਕ ਅਬਲਾ ਥੀ ਜਾਟ ਕੀ ਤਸਕਰ ਸੋ ਤਿਨ ਨੇਹ ਕੇਲ ਕਮਾਵਤ ਤੌਣ ਸੋ ਨਿਤ ਬੁਲਾਵਤ ਗਰੇ ਚਉਪਈ ਏਕ ਦਿਵਸ ਤਸਕਰ ਗ੍ਰਹਿ ਆਇਓ ਵਿਹਾਸ ਨਾਰ ਜੋ ਬਚਨ ਸੁਨਾਇਓ ਕਹਾ ਚੋਰ ਤੁਮ ਦਰਬ ਚੁਰਾਵਤ ਸੋ ਤੁਮ ਨਿਜ ਧਨ ਹਿਰ ਲੈ ਜਾਵਤ ਦੋਹਰਾ ਕਾਂਪਤ ਹੋ ਚਿਤ ਮੈਂ ਅਦਕ ਨੈਕ ਨਿਹਾਰਤ ਭੋਰ ਭਜਤ ਸੰਧ ਕੋ ਤਜ ਸਦਨ ਚਿਤ ਚੁਰਾਵੋ ਚੋਰ ਚਉਪਈ ਪ੍ਰਥਮ ਸਾਧ ਦਾ ਦਰਬ ਚੁਰਾਵੈ ਪੁਨ ਆਪਣੇ ਪਤ ਕੋ ਦਿਖਰਾਵੈ ਕਾਜੀ ਮੁਕਤੀ ਸਗਲ ਨਿਹਾਰੈ ਸੋ ਤਸਕਰ ਤੇਰਾ ਪਧਾਰੈ ਦੋਹਰਾ ਧਨ ਤਸਕਰ ਕੋ ਮਿਤ ਦੇ ਘਰ ਤੇ ਦਿਓ ਪਠਾਏ ਕੋਟਵਾਰ ਕੋ ਖਬਰ ਕਰ ਹਉ ਮਿਲ ਹਉ ਤੋਹ ਆਏ ਚਉਪਈ ਅਮਿਤ ਦਰਬ ਦੈ ਚੋਰ ਨਿਕਾਰਿਓ ਦਇ ਸੰਧ ਹੈ ਇਹ ਭਾਂਤ ਪੁਕਾਰਿਓ ਪਥੈ ਜਗਾਇ ਕਹੋ ਤਨ ਹਰਿਓ ਇਹ ਦੇ ਸੇਸ ਨਿਆਇ ਨਹਿ ਕਰਿਓ ਤ੍ਰਿਓ ਬਾਚ ਕੋਟਵਾਰ ਪੈ ਜਾਏ ਪੁਕਾਰਿਓ ਕਿਨੀ ਚੋਰ ਧਨ ਹਰਿਓ ਹਮਾਰਿਓ ਸਕਲ लोक ਤੇ ਠਾਂ भगत रियै हमरो कछूक न्याय बिचरियै काजी कोटवार को ल्याई सब लोगन को सांझ दिखाई ता को हेर ਅਦਕ ਪਤ ਰੋਇਓ ਚੋਰਨ ਮੋਰ ਸਕਲ ਤਨ ਖੋਇਓ ਦੇਖ ਤਿਨੈ ਮੂੰਦ ਵਹ ਲਈ ਰਹਨ ਤੈਸੀਐ ਅੰਤਰ ਦਈ ਦਿਨ ਬੀਤਿਓ ਰਜਨੀ ਹੋਇ ਆਈ ਤਿਸੀ ਪੈਂਡ ਵੈ ਆਪ ਸਿਧਾਈ ਦੋਰਾ ਕਾਜੀ ਔ ਕੁਟਵਾਰ ਪੈ ਨਿਜ ਪਤ ਸਾਧ ਦਿਖਾਏ ਪ੍ਰਥਮੈ ਤਨ ਪਹੁੰਚਾਇ ਕੈ ਬਹੁਰ ਮਿਲੀ ਤਿਹ ਜਾਏ ਚੌਬੀ ਸਭ ਕੋ ਐਸੀ ਭਾਨ ਬਖਾਨਾ ਨਿਆਇ ਨਾ ਭਇਓ ਤਾਏ ਕਰਮਾਨਾ ਤਨ ਬਿਨ ਨਾਰ ਚਖਤ ਅਤ ਭਈ ਹਵੈ ਜੋਗਨ ਬਨ ਮਾਂਜ ਸਿਧਾਈ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 104 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਭਈ ਆਲੀ ਮਰਦਾ ਕੋ ਸੋਤੇ ਕਰਹਿ ਤਾਸ ਬੇਗ ਨਾਮਾ ਜਗ ਕਹਿ ਬੱਚਾ ਜਹੋਰੀ ਕੋ ਤਨਹਿਰਿਓ ਮਹਾਰੁਦਰ ਰਿਪਤਾ ਕੋ ਘੇਰਿਓ ਤਾਕੇ ਦੁਆਰੇ ਦੇਖਣ ਜਾਵੇ ਰੂਪ ਨਿਹਾਰ ਹਿਰਦੈ ਸੁਖ ਪਾਵੇ ਕੀਰ ਕਰੋ ਯਾ ਸੋਚਿਤ ਚਿਤ ਭਾਇਓ ਤੁਰਤ ਦੂਤ ਗ੍ਰਹਿ ਤਾਹੇ ਪਠਾਇਓ ਦੂਤ ਅਨੇਕ ਉਪਚਾਰ ਬਣਾਵੇ ਮੋਹਣ ਰਾਏ ਹਾਥ ਨ ਆਵੇ ਤੇ ਤਾਸੋ ਇਹ ਭਾਂਤ ਉਚਾਰਿਓ ਤਾਸ ਵੇਗ ਤਾਸੋ ਖਿਜ ਮਾਰਿਓ ਚੋਟਣ ਲਗੇ ਦੂਤ ਰਿਸ ਭਰਿਓ ਮੂਰਖ ਜਾਣ ਜਤਨ ਤੇ ਕਰਿਓ ਮੋਹਨ ਆਜ ਕਹਿਓ ਮੈਂ ਐ ਹੋ ਤਾਕੋ ਤਾਸ ਵੇਗ ਤੂੰ ਪੈ ਹੋ यह सुन ਬੈਨ ਫੂਲ ਜੜ ਗਇਓ ਸਾਜ ਬਾਤ ਚਿੰਤ ਚਿਤ ਭਇਓ ਲੋਗ उठाए पान ਮਦ ਕਰਿਓ ਮਾਨ ਖੋਤੋ ਜੋਨ ਪਸ ਪਰਿਓ ਮੋਹ ਮਨ ਮੋਲ ਮੋਹ ਨ ਲਇਓ ਤਵ ਤੇ ਮੈਂ ਚੇਰੋ ਹੋਵੈ ਗਇਓ ਏਕ ਵਾਰ ਜੋ ਤਾਹੇ ਨਿਹਾਰੋ ਤਨ ਮਨ ਧਨ ਤਾਪੈ ਸਭ ਵਾਰੋ ਬਿਨ ਸੁਧ ਭੈ ਦੂਤ ਦੇਹ ਚੀਨੋ ਅੰਡ ਹੋਰ ਆਸਨ ਪਰ ਦੀਨੋ ਭੂਖਨ ਬਸਤਰ ਭਾਗ ਤਿਹਾਰੀ ਮੂਰਖ ਕੋ ਸੁਧ ਕਛੂ ਨਾ ਪਰੀ ਮਦਰਾ ਕੀ ਅਦ ਭਈ ਖੁਮਾਰੀ ਪ੍ਰਾਤ ਲਗੇ ਜੜ ਬੁੱਧ ਨਾ ਸੰਭਾਰੀ ਬੀਤੀ ਰਹਿਣ ਭਇਓ ਜਿਆਰੋ ਤਨ ਮਨ ਆਪਣੋ ਆਪ ਸੰਭਾਰੋ ਹਾਥ ਜਾਏ ਆਸਨ ਪਰ ਪਰਿਓ ਚੌਕ ਬਚਨ ਤਵ ਮੂੜ ਉਚਰਿਓ ਨਿਕਟ ਆਪਣੋ ਦੂਤ ਬੁਲਾਇਓ ਤਿਨ ਕਹਿ ਭੇਦ ਸਗਲ ਸਮਝਾਇਓ ਦੋਹਰਾ ਮਤ ਭੈ ਤੁਮ ਮਦ ਭੈ ਸਕਿਓ ਕਛੂ ਨਹਿ ਪਾਏ ਮਮ ਪ੍ਰਸਾਦ ਤੁਮਰੇ ਸਦਨ ਆਇਓ ਮੋਹਨ ਰਾਏ ਚਉਪਈ ਮੋਹਨ ਤੁਮ ਕੋ ਅਦਕਿਰ ਜਾਇਓ ਪਾਂਤ ਪਾਂਤ ਕਰ ਭਾਵ ਲਡਾਇਓ ਤਬ ਤੁਮ ਕਛ ਸੰਕਾ ਨਾ ਵਿਚਾਰੀ ਭੂਖਨ ਬਸਤਰ ਪਾਗ ਦੈ ਡਾਰੀ ਤਾਸੋ ਅਦਕ ਕੇਲ ਤੈ ਕੀਨੋ ਪਾਂਤ ਪਾਂਤ ਤਾ ਕੋ ਰਸ ਲੀਨੋ ਬੀਤੀ ਰਹਿਣ ਪ੍ਰਾਤ ਜਾ ਭਇਓ ਤਬ ਤੁਮ ਤਾਹੇ ਵਿਦਾ ਕਰ ਦਇਓ ਤਬ ਤੇ ਅਦਕ ਮਤ ਵੈ ਸੋਇਓ ਪਰੇ ਪਰੇ ਆਧੋ ਦਿਨ ਖੋਇਓ ਮਿਟ ਮਦ ਗਇਓ ਜਵੈ ਸੁਧ ਪਾਈ ਤਬ ਮੋ ਕੋ ਤੈ ਲਿਓ ਬੁਲਾਈ ਯਹ ਸੁਨ ਬਾਤ ਰੀਤ ਜੜ ਗਇਓ ਛੋਰ ਭੰਡਾਰ ਅਦਕ ਧਨ ਦਇਓ ਭੇਦ ਭੇਦ ਕਛ ਨਾਇਕ ਨਾ ਕੀਨੋ ਲੂਟਿਓ ਹਤੋ ਲੂਟ ਧਨ ਲੀਨੋ ਯਾ ਤ੍ਰਿਤਰ ਵੈ ਨਿਤ ਮਨਾਵੈ ਮਦਰੋ ਪਿਆਇ ਅਦਕ ਤੇ ਸੁਆਵੈ ਸੁਧ ਬਿਨ ਭਇਓ ਤਾਹੇ ਤਬ ਜਾਣੈ ਲੇ ਤੋ ਤਾਰ ਜੋ ਕਛ ਮਨ ਮਾਨੈ ਦੋਹਰਾ ਐਸੇ ਕਰੈ ਚਰਿਤ੍ਰ ਵਹੁ ਸਕੈ ਮੂੜ ਨਹਿ ਪਾਏ ਮਦਰੋ ਅਦਕ ਪਿਵਾਏ ਕੈ ਮੂੰਡ ਮੂੰਡ ਲੈ ਜਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 105 ਚਰਿਤ੍ਰ ਸਮਾਪਤ ਮਸਤ ਸੋ ਮਸਤੇ ਅਪਜੂ ਚੌਪਈ ਚਾਰ ਯਾਰ ਮਿਲ ਮਤਾ ਪਕਾਇਓ ਹਾਮ ਕੋ ਭੂਖ ਅਦਖ ਸੰਤਾਇਓ ਤਾਤੇ ਜਤਨ ਕਛੂ ਅਬ ਕਰੀਐ ਬਕਰਾ ਯਾ ਮੂਰਖ ਕੋ ਹਰੀਐ ਕੋਸ ਕੋਸ ਲਗ ਠਾਡੇ ਪੈ ਮਨ ਮੈਂ ਹੈ ਵਿਚਾਰਤ ਪੈ ਵਹ ਜਾ ਕੇ ਆਗੇ ਹਵਾਇਓ ਤਿਨ ਤਾਸੋ ਇਹ ਭਾਂਤ ਸੁਨਾਇਓ ਕਹਾਂ ਸੋ ਇਹ ਕਾਂਧੋ ਪੈ ਲਇਓ ਕਾ ਤੋਰੀ ਮਤ ਕੋ ਹੋਵੈ ਗਇਓ ਜਾ ਕੋ ਪਟਕ ਧਰਨ ਪਰ ਮਾਰੋ ਸੁਖ ਸੇਤੀ ਨਿਜ ਤਾਮ ਸਿਧਾਰੋ ਦੋਹਰਾ ਭਲੋ ਮਨੁਖ ਪਛਾਨ ਕਹਿ ਤੋ ਹਮ ਪਾਖਤ ਤੋਏ ਕੂਕਰ ਤੈ ਕਾਂਧੈ ਲਇਓ ਲਾਜ ਲਗਤ ਹੈ ਮੋਹੇ ਚਉਪਈ ਚਾਰ ਕੋਸ ਮੂਰਖ ਜਬ ਆਇਓ ਚੌਹਨ ਜਿਉ ਬਚ ਭਾਗ ਸੁਣਾਇਓ ਸਾਜ ਸਮਝ ਲਾਜਤ ਚਿਤ ਭਇਓ ਬੱਕਰਾ ਸਵਾਨ ਜਾਨ ਤਜ ਦਇਓ ਦੋਹਰਾ ਤਿੰਨ ਚਾਰੋ ਗਹਿ ਤਿਹ ਲਇਓ ਭਖਿਓ ਤਾ ਕਹ ਜਾਏ ਅਜ ਤਜ ਭਜ ਜੜ ਘਰ ਗਇਓ ਛਲ ਨੈ ਲਖਿਓ ਬਨਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 166 ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਪਜੂ ਚਉਪਈ ਜੋ ਦੇਵ ਜਾ ਟਿਕ ਰਹੈ ਮੈਨ ਕੁਰ ਤੇ ਤ੍ਰਿਏ ਜਗ ਅਹੈ ਜੋ ਦੇਵ ਸੋਏ ਜਬ ਜਾਵੈ ਜਾਰ ਤੀਰ ਤਬ ਤ੍ਰਿਆ ਸਿਧਾਵੈ ਜਬ ਸੋਇਓ ਜੋ ਵਡ ਭਾਗੀ ਤਾਵੀ ਮੈਨ ਕੁਰ ਕੀ ਜਾਗੀ ਪਤ ਕੋ ਛੋਰ ਜਾਰ ਪੈ ਗਈ ਲਾਗੀ ਸਾਧ ਦ੍ਰਿਸ਼ਟ ਪਰ ਗਈ ਤਬ ਗ੍ਰਹਿ ਪਲਟ ਬਹੁਰ ਬਹੁ ਆਈ ਜੋ ਦੇਵ ਹੈ ਦਇਓ ਜਗਾਈ ਤੇਰੀ ਮਤ ਕੌਣ ਹੈ ਕਹੋ ਹਰੀ ਲਾਗੀ ਸੰਤ ਦ੍ਰਿਸ਼ਟ ਨਹਿ ਪਰੀ ਜੋ ਧਨ ਜਗਤ ਲੋਕ ਸਭ ਜਾ ਕੇ ਗ੍ਰਹਿ ਤੇ ਨਿਕਸ ਚੋਰ ਤਬ ਭਾਗੇ ਕੇਤੇ ਹਨੇ ਬਾਂਧ ਕਈ ਲੈ ਕੇਤੇ ਤ੍ਰਸਤ ਭਾਜ ਕਹਿ ਗਏ ਜੋ ਧਨ ਦੇਵ ਪ੍ਰਫੁੱਲਤ ਪਇਓ ਮੇਰੋ ਧਾਮ ਰਾਖ ਇਹ ਲਇਓ ਤਰੀ ਕੀ ਅਦਕ ਵਡਾਈ ਕਰੀ ਜੜ ਕੋ ਕਛੂ ਖਬਰ ਨਹਿ ਪਰੀ ਦੋਹਰਾ ਧਾਮ ਉਬਾਰਿਓ ਆਪਨੋ ਕੀਨੋ ਚੋਰ ਖੁਆਰ ਮੀਤ ਜਗਾਇਓ ਆਨ ਕੈ ਧਨ ਸੋ ਮਹਿਲ ਕੁਆਰੀ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 107 ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਪਜੂ